ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਅੰਧ ਵਿਸ਼ਵਾਸ ਸਿੱਖ ਜਗਤ ਵਿੱਚ ਇਹ ਗੱਲ ਪ੍ਰਵਾਨਿਤ ਹੈ ਕਿ ਦਸ਼ਮੇਸ਼ ਪਿਤਾ ਨੇ ਜੋਤੀ ਚੌ ਸਮਾਉਣ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਦਿਆਈ ਦੇਣ ਪਿੱਛੋਂ ਸਿੱਖਾਂ ਨੂੰ ਹੁਕਮ ਕੀਤਾ ਕਿ ਮੇਰੀ ਚਿਤਾ ਬਣਾ ਦੇਵੋ ਅਤੇ ਉਸ ਦੇ ਦੁਆਲੇ ਕਨਾਤ ਲਗਾ ਦੇਵੋ ਤਿਆਰੀ ਹੋਣ ਤੇ ਗੁਰੂ ਸਾਹਿਬ ਆਪ ਅੰਦਰ ਗਏ ਅਤੇ ਬਗੈਰ ਕਿਸੇ ਦੇ ਲਾਂਬੂ ਲਗਾਉਣ ਤੇ ਚੇਤਾ ਨੇ ਅੱਗ ਪਕੜ ਲਈ ਅੰਗੀਠਾ ਫੋਲਣ ਤੇ ਗੁਰੂ ਸਾਹਿਬ ਦੇ ਕਮਰ ਕਸੇ ਦੀ ਕੇਵਲ ਇੱਕ ਛੋਟੀ ਕਿਰਪਾਨ ਤੋਂ ਸਿਵਾ ਹੋਰ ਕੁਝ ਵੀ ਰਾਖ ਵਿੱਚੋਂ ਨਹੀਂ ਮਿਲਿਆ ਵਿਗਿਆਨਿਕ ਸੋਚ ਵਾਲੇ ਇਸ ਨੂੰ ਸਿੱਖਾਂ ਦਾ ਅੰਧ ਵਿਸ਼ਵਾਸ ਆਖਦੇ ਹਨ ਜਿੱਥੇ ਤੱਕ ਸਰੀਰ ਦੀ ਗੱਲ ਹੈ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਪੰਚਮ ਪਿਤਾ ਅਤੇ ਕਬੀਰ ਸਾਹਿਬ ਦਾ ਸਰੀਰ ਵੀ ਨਹੀਂ ਮਿਲਿਆ ਸੀ ਬਾਕੀ ਰਹੀ ਬਗੈਰ ਕਿਸੇ ਦੀ ਮਦਦ ਦੇ ਅਗਨੀ ਪ੍ਰਗਟ ਹੋਣ ਦੀ ਗੱਲ ਇਹ ਵਰਤਾਰਾ ਅੱਜ ਵੀ ਵਰਤ ਰਿਹਾ ਹੈ 10 ਨਵੰਬਰ 1970 ਵਿੱਚ ਕਾਨਪੁਰ ਆਪਣੇ ਦਫ਼ਤਰ ਵਿੱਚ ਸਰਕਾਰੀ ਡਿਊਟੀ ਤੇ ਬੈਠਾ ਸੀ ਕਿ ਅਚਾਨਕ ਮੇਰੇ ਹੇਠ ਕੰਮ ਕਰਨ ਵਾਲੇ 3-4 ਲੜਕਿਆਂ ਨੇ ਲੋਕਲ ਹਿੰਦੀ ਅਖਬਾਰ ਲਿਆ ਕੇ ਮੇਰੇ ਅੱਗੇ ਰੱਖ ਦਿੱਤਾ ਅਤੇ ਕਿਹਾ ਸਰਦਾਰ ਜੀ ਇਸੇ ਪੜ੍ਹੀਏ ਅਖਬਾਰ ਦੇ ਇਸ ਲੇਖ ਦਾ ਸਾਰਾਂਸ਼ ਇਸ ਤਰ੍ਹਾਂ ਸੀ ਗੰਜ ਡਡਵਾਰਾ ਜ਼ਿਲ੍ਹਾ ਏਟਾ ਯੂਪੀ ਵਿੱਚ 30-35 ਹਜ਼ਾਰ ਆਬਾਦੀ ਵਾਲਾ ਕਸਬਾ ਕਾਨਪੁਰ ਆਗਰਾ ਲਾਈਨ ਤੇ ਸਥਿਤ ਹੈ ਪਾਕਿਸਤਾਨ ਤੋਂ ਆਏ ਕਾਫੀ ਸਿੰਘ ਇੱਥੇ ਰਹਿ ਕੇ ਕਾਰੋਬਾਰ ਕਰਦੇ ਹਨ ਅਤੇ ਇੱਕ ਸਿੰਘ ਸਭਾ ਗੁਰਦੁਆਰਾ ਵੀ ਮੌਜੂਦ ਹੈ ਇਸ ਗੁਰਦੁਆਰੇ ਵਿੱਚ ਇੱਕ ਬਿਰਧ ਨਿਹੰਗ ਸਿੰਘ ਬਾਬਾ ਸਾਧੂ ਸਿੰਘ ਜਿਸ ਦੀ ਉਮਰ ਤਕਰੀਬਨ 116 ਸਾਲ ਦੀ ਹੈ ਰਹਿੰਦਾ ਸੀ ਸਾਧੂ ਸਿੰਘ ਬਾਰੇ ਉਸ ਦੇ ਪਿਛਲੇ ਜੀਵਨ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਕੇਵਲ ਇਤਨਾ ਹੀ ਪਤਾ ਸੀ ਕਿ ਇਹ ਪਹਿਲਾਂ ਫੌਜ ਦੀ ਨੌਕਰੀ ਕਰਦਾ ਸੀ ਬੋਲਦਾ ਬਹੁਤ ਘੱਟ ਸੀ ਆਪਣੇ ਆਪ ਵਿੱਚ ਮਸਤ ਰਹਿੰਦਾ ਸੀ ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਘਰੋਂ ਹੀ ਪ੍ਰਸ਼ਾਦਾ ਇਸ ਲਈ ਆਉਂਦਾ ਸੀ ਬਾਬਾ ਜੀ ਸਾਰਾ ਦਿਨ ਭਜਨ ਪਾਠ ਵਿੱਚ ਲੱਗੇ ਰਹਿੰਦੇ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਇਹ ਕਦੇ-ਕਦੇ ਕਿਹਾ ਕਰਦੇ ਸਨ ਕਿ ਦੁਨੀਆ ਬੇਕਾਰ ਹੀ ਅੰਤ ਵੇਲੇ ਚਾਰ ਬੰਦਿਆਂ ਦੇ ਮੋਢਿਆਂ ਤੇ ਚੜ ਕੇ ਜਾਂਦੀ ਹੈ ਮੈਂ ਕਿਸੇ ਨੂੰ ਤੰਗ ਨਹੀਂ ਕਰਾਂਗਾ ਤੇ ਆਪਣਾ ਇੰਤਜ਼ਾਮ ਆਪ ਹੀ ਕਰਾਂਗਾ 5 ਨਵੰਬਰ ਨੂੰ ਬਾਬਾ ਜੀ ਮੱਖਣ ਸ਼ਾਹ ਨਾਮੀ ਪਰਚੂਨ ਦੇ ਦੁਕਾਨਦਾਰ ਕੋਲੇ ਗਏ ਅਤੇ ਅੱਧਾ ਕਿਲੋ ਆਟਾ ਉਸ ਤੋਂ ਲੈ ਕੇ ਕਿਹਾ ਕਿ ਇਹ ਮੈਂ ਤੇਰੇ ਕੋਲੋਂ ਲੈਣਾ ਸੀ 6 ਨਵੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਪ੍ਰਧਾਨ ਸਾਹਿਬ ਦਾ ਪੋਤਰਾ ਬਾਬਾ ਜੀ ਲਈ ਚਾਹ ਦੀ ਗੜਵੀ ਅਤੇ ਪਰੌਂਠੇ ਲੈ ਕੇ ਆਇਆ ਬਾਬਾ ਜੀ ਨੇ ਇਸ਼ਾਰੇ ਨਾਲ ਰੱਖਣ ਲਈ ਕਹਿ ਦਿੱਤਾ ਕੁਝ ਦੇਰ ਪਿੱਛੋਂ ਪ੍ਰਧਾਨ ਸਾਹਿਬ ਦਾ ਪੋਤਰਾ ਭਾਂਡੇ ਲੈਣ ਲਈ ਗਿਆ ਗੁਰਦੁਆਰਾ ਸਾਹਿਬ ਆਇਆ ਅਤੇ ਦੇਖਿਆ ਕਿ ਬਾਬਾ ਸਾਧੂ ਸਿੰਘ ਗੁਰਦੁਆਰਾ ਸਾਹਿਬ ਦੇ ਲਾਨ ਵਿੱਚ ਚਿੱਤ ਪਏ ਹਨ ਤੇ ਉਹਨਾਂ ਦੀ ਧੁੰਨੀ ਵਿੱਚੋਂ ਅੱਗ ਦੇ ਫਰਾਟੇ ਨਿਕਲ ਰਹੇ ਹਨ ਇਸ ਨਾਲ ਉਹਨਾਂ ਦਾ ਸਰੀਰ ਜਲ ਰਿਹਾ ਸੀ ਪਰ ਸਰੀਰ ਜਲਨ ਦੀ ਬਦਬੂ ਨਹੀਂ ਸੀ ਆ ਰਹੀ ਲੜਕਾ ਸਭ ਕੁਝ ਦੇਖ ਕੇ ਡਰ ਗਿਆ ਅਤੇ ਰੋਲਾ ਪਾ ਦਿੱਤਾ ਕਿ ਬਾਬਾ ਜੀ ਨੂੰ ਅੱਗ ਲੱਗ ਗਈ ਅਤੇ ਘਰ ਜਾ ਕੇ ਸਾਰੀ ਗੱਲ ਦੱਸੀ ਰੋਲਾ ਸੁਣ ਕੇ ਸੜਕ ਤੇ ਮਜਮਾ ਇਕੱਠਾ ਹੋ ਗਿਆ ਸਾਰਾ ਬਾਜ਼ਾਰ ਇਕੱਠਾ ਹੋ ਕੇ ਦੇਖਣ ਆ ਗਿਆ ਨੇੜੇ ਹੀ ਥਾਣਾ ਸੀ ਪੁਲਿਸ ਆ ਗਈ ਜ਼ਿਲ੍ਹਾ ਮੈਜਿਸਟ੍ਰੇਟ ਵੀ ਆ ਗਿਆ ਸ਼ਹਿਰ ਵਿੱਚ ਡਿਗਰੀ ਕਾਲਜ ਦੇ ਸਾਰੇ ਵਿਦਿਆਰਥੀ ਆ ਗਏ ਸਭ ਖੜੇ ਤਮਾਸ਼ਾ ਦੇਖ ਰਹੇ ਸਨ ਪਰ ਕੋਈ ਡਰਦਾ ਮਾਰਨ ਨੇੜੇ ਨਹੀਂ ਸੀ ਜਾ ਰਿਹਾ ਬਾਬਾ ਜੀ ਦਾ ਸਾਰਾ ਸਰੀਰ ਜਲ ਗਿਆ ਸਿਰਫ ਇੱਕ ਲੱਤ ਰਹਿ ਗਈ ਅਤੇ ਅੱਗ ਠੰਡੀ ਹੋ ਗਈ ਮੈਜਿਸਟ੍ਰੇਟ ਅਤੇ ਪੁਲਿਸ ਕਪਤਾਨ ਕੁਝ ਸਿਪਾਹੀ ਲੈ ਕੇ ਆਏ ਤੇ ਹੁਕਮ ਦਿੱਤਾ ਕਿ ਇਹ ਲੱਤ ਪੋਸਟਮਾਰਟਮ ਲਈ ਚੁੱਕ ਲਵੋ ਤਾਂ ਜੋ ਇਸ ਦਾ ਕਾਰਨ ਲੱਭਿਆ ਜਾਵੇ ਪਰ ਜਿਉਂ ਹੀ ਇੱਕ ਸਿਪਾਹੀ ਲੱਤ ਚੁੱਕਣ ਗਿਆ ਫਿਰ ਜ਼ੋਰ ਦੀ ਅੱਗ ਦਾ ਭਬਾਕਾ ਨਿਕਲਿਆ ਤੇ ਸਿਪਾਹੀ ਡਰ ਕੇ ਭੱਜ ਗਿਆ ਸਾਰੀ ਗੱਲ ਅੱਖੀ ਦੇਖ ਕੇ ਅਖੀਰ ਮੈਜਿਸਟ੍ਰੇਟ ਤੇ ਪੁਲਿਸ ਕਪਤਾਨ ਇਹ ਕਹਿ ਕੇ ਚਲੇ ਗਏ ਕਿ ਇਹ ਸਾਧੂ ਬਾਬਾ ਦੀ ਕੋਈ ਕਰਾਮਾਤ ਹੈ ਇਸ ਲਈ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜੋ ਲਤ ਬਾਕੀ ਰਹਿ ਗਈ ਸਖ ਸਿੱਖ ਆਪਣੀ ਇੱਛਾ ਅਨੁਸਾਰ ਇਹ ਜਿਸ ਤਰ੍ਹਾਂ ਚਾਹੋ ਇਸ ਦਾ ਸੰਸਕਾਰ ਕਰ ਸਕਦੇ ਹਨ ਅਗਲੇ ਦਿਨ ਸਿੱਖ ਸੰਗਤ ਨੇ 8 ਕਿਲੋ ਚੰਦਨ ਦੀ ਲੱਕੜੀ ਮੰਗਾ ਕੇ ਲਖਤ ਦਾ ਸੰਸਕਾਰ ਕੀਤਾ ਅਤੇ ਨਾਲ ਹੀ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਆਸੇ-ਪਾਸੇ ਪਿੰਡਾਂ ਦੇ ਲੱਖਾਂ ਆਦਮੀਆਂ ਨੇ ਇਹ ਕੌਤਕ ਅੱਖੀਂ ਦੇਖਿਆ ਸਾਰੇ ਭਾਰਤ ਦੀਆਂ ਅਖਬਾਰਾਂ ਇਹ ਖਬਰ ਪ੍ਰਕਾਸ਼ਿਤ ਕੀਤੀ ਕਲਕੱਤਾ ਮਦਰਾਸ ਦੇ ਪ੍ਰੈਸ ਨੁਮਾਇੰਦੇ ਉੱਥੇ ਪੁੱਜੇ ਖਬਰਾਂ ਪੜ੍ਹ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਉੱਥੇ ਪੁੱਜੇ ਅਤੇ ਪੂਰੀ ਪੜਤਾਲ ਕਰਕੇ ਖਬਰ ਦੀ ਪੁਸ਼ਟੀ ਕੀਤੀ ਨਾਲ ਹੀ ਗੁਰਮਤ ਪ੍ਰਕਾਸ਼ ਦੇ ਦਸ਼ਮੇਸ਼ ਅੰਕ ਜਨਵਰੀ 1971 ਵਿੱਚ ਸਾਰੀ ਰਿਪੋਰਟ ਭਸਮ ਕਰ ਲਿਆ ਦੇ ਸਿਰਲੇਖ ਹੇਠ ਛਪੀ ਸੀ ਰਿਪੋਰਟ ਵਿੱਚ ਅੱਗੇ ਲਿਖਿਆ ਕਿ 18 ਨਵੰਬਰ ਨੂੰ ਬਾਬਾ ਜੀ ਦੀ ਯਾਦ ਵਿੱਚ ਅਖੰਡ ਪਾਠ ਦਾ ਭੋਗ ਪਾਇਆ ਗਿਆ ਬੇਅੰਤ ਸੰਗਤਾਂ ਨੂੰ ਪੱਕਾ ਭੋਜਨ ਖਵਾਇਆ ਗਿਆ ਸਾਰੇ ਸ਼ਹਿਰ ਵਿੱਚ ਬੂੰਦੀ ਦਾ ਪ੍ਰਸ਼ਾਦ ਵੰਡਿਆ ਗਿਆ ਰਾਤ ਨੂੰ ਸਾਰੇ ਸ਼ਹਿਰ ਵੱਲੋਂ ਭਾਰੀ ਸਭਾ ਕੀਤੀ ਗਈ ਜਿਸ ਵਿੱਚ ਸਿੱਖ ਮਿਸ਼ਨ ਅਲੀਗੜ੍ਹ ਦੇ ਜਥੇ ਨੇ ਕੀਰਤਨ ਕੀਤਾ ਰਿਪੋਰਟਰ ਦੇ ਲੇਖਕ ਅਤੇ ਸ਼ਹਿਰ ਦੀਆਂ ਸਾਰੀਆਂ ਸੁਸਾਇਟੀਆਂ ਦੇ ਆਗੂਆਂ ਨੇ ਬਾਬਾ ਜੀ ਨੂੰ ਸ਼ਰਧਾਂਜਲੀ ਦਿੱਤੀ ਸਭਾ ਨੇ ਯੂਪੀ ਸਰਕਾਰ ਤੋਂ ਮੰਗ ਕੀਤੀ ਕਿ ਗੰਜ ਡਡਵਾਰਾ ਦਾ ਗੁਰਦੁਆਰਾ ਤੀਰਥ ਕਰਾਰ ਦਿੱਤਾ ਜਾਵੇ ਬਾਬਾ ਜੀ ਦੀ ਪੱਕੀ ਯਾਦਗਾਰ ਬਣਾਉਣ ਲਈ ਸੰਗਤਾਂ ਮਾਇਆ ਕਤਰ ਕਰ ਰਹੀਆਂ ਹਨ ਸਾਰੇ ਇਲਾਕੇ ਵਿੱਚ ਸਿੱਖ ਧਰਮ ਦਾ ਸਤਕਾਰ ਵਧਿਆ ਹੈ ਆਮ ਇਲਾਕਾ ਨਿਵਾਸੀ ਕਹਿੰਦੇ ਹਨ जी कालयुग में गुरु नानक का यही धर्म हर बात में शक्तिशाली है सभी प्राणियों की गुरु की बाणी कल्याण कर सकती है और धर्म तो कर्म कांड और जात पात में फंसे हुए हैं सिखों के गुरुद्वारे में कथा हरि कीर्तन होता है भूखे इंसान को रोटी मिलती है समानता है और देखिए सिख संत की करामात जो आज तक किसी ने नहीं कही फारसी की कहावत है जिमी जुम्बस की जुम्बस ना जुम्बस गुल ਮੁਹੰਮਦ ਭਾਵ ਜ਼ਮੀਨ ਆਪਣੀ ਜਗ੍ਹਾ ਤੋਂ ਹਿੱਲ ਸਕਦੀ ਹੈ ਪਰ ਗੁਲ ਮੁਹੰਮਦ ਕਦੇ ਨਹੀਂ ਹਿੱਲੇਗਾ ਸੋ ਭਾਵੇਂ ਸਾਰਾ ਜਹਾਨ ਮੰਨ ਜਾਵੇ ਪਰ ਵਿਗਿਆਨਕ ਸੋਚ ਵਾਲੇ ਕਾਮਰੇਡ ਅਤੇ ਸਿੱਖ ਮਸ਼ੀਨਰੀ ਕਾਲਜ ਵਾਲੇ ਇਨ੍ਹਾਂ ਗੱਲਾਂ ਨੂੰ ਕੋਰਾ ਅੰਧ ਵਿਸ਼ਵਾਸ ਹੀ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ